ਕੀ ਐ ਗੁੱਚੀ ਅਰਮਾਨੀ ਪਿੱਛੇ ਰੋਲਦੀ ਜਵਾਨੀ ਚੈੱਕ ਕਰਦੀ ਬਰੈਂਡਾਂ ਵਾਲੇ ਟੈਗ ਨਹੀਂ ਆ ਜਾ ਦੱਸਾਂ ਤੈਨੂੰ ਸੋਹਣੀਏ ਨੀ ਫੈਸ਼ਨ ਕੀ ਹੁੰਦਾ ਤੇਰੇ ਯਾਰ ਦਾ ਤਾਂ ਵੱਖਰਾ ਸਵੈਗ ਨਹੀਂ ਕਾਲਾ ਕੁੜਤਾ ਪਜਾਮਾ ਸਾਡੇ ਯਾ ਯਾਮਾ ਸਰਦਾਰੀ ਵਾਲਾ ਚੁੱਕਿਆ ਫਲੈਗ ਨੀ ਉਹ ਜੁੱਤੀ ਯਾਰਾਂ ਦੀ ਐ ਕੈਮ ਸਾਰੇ ਕੱਢ ਦਈਏ ਵਹਿਮ ਪੰਗਾ ਲੈਂਦਾ ਨਾ ਹੈ ਉਂਝ ਮੈਨੇ ਜੈਜ ਕੀ ਐ ਗੁੱਚੀ ਅਰਮਾਨੀ ਪਿੱਛੇ ਰੋਲਦੀ ਜਵਾਨੀ ਚੱਕ ਕਰਦੀ ਬਰੈਂਡਾਂ ਵਾਲੇ ਟੈਗ ਨੀ ਕੁੜਤਾ ਪਜਾਮਾ ਸੌ ਯਮਾ ਸਰਦਾਰੀ ਵਾਲਾ ਚੁੱਕਿਆ ਫਲੈਗ ਨੀ ਉਹ ਚੁੱਤੀ ਯਾਰਾਂ ਦੀ ਐ ਕੈਮ ਸਾਰੇ ਕੱਢ ਤਈਏ ਵਹਿਮ ਪੰਗਾ ਲੈਂਦਾ ਨਾ ਹੈ ਉਂਝ ਮੈਨੇ ਜੈਜ ਨੀ ਉਹ ਵੱਖਰਾ ਸਵੈਗ ਨੀ ਉਹ ਵੱਖਰਾ ਸਵੈਗ ਨੀ ਉਹ ਵੱਖਰਾ ਸਵੈਗ ਨੀ ਉਹ ਵੱਖਰਾ ਸਵੈਗ ਨੀ ਉਹ ਵੱਖਰਾ ਸਵੈਗ ਨੀ ਜਾਣ ਦੀ ਰਕਾਨੇ ਸਾਡੇ ਪੱਕੇ ਨੇ ਯਾਰਾਨੇ ਜਿੱਥੇ ਵੀ ਮੈਂ ਲਾਈਆਂ ਨੀ ਨਿਆਰੀਆਂ ਗੱਲ ਦਿਲ ਦੀ ਨਾ ਕਹੀਏ ਤਾਈਓ ਦੂਰ ਦੂਰ ਰਹੀਏ ਠੱਗ ਹੁੰਦੀਆਂ ਨਾ ਸੂਰਤਾਂ ਪਿਆਰੀਆਂ ਬਣਦੀ ਆ ਕੈਟ ਜੱਟੀ ਤੂੰ ਵੀ ਫੈਸ਼ਨਾਂ ਨੇ ਪੱਟੀ ਚੁੱਕੀ ਫਰੇ ਆਲਡੋ ਦਾ ਬੈਗ ਨੀ ਅੱਜ ਦੱਸਾਂ ਤੈਨੂੰ ਸੋਹਣੀਏ ਨੀ ਫੈਸ਼ਨ ਕੀ ਹੁੰਦਾ ਤੇਰੇ ਯਾਰ ਦਾ ਤਾਂ ਵੱਖਰਾ ਸਵੈਗ ਨੀ ਯਾ ਚੈੱਕ ਕਰ ਮਿੱਤਰਾਂ ਦਾ ਸਵੈਗ ਮੁੱਕਦਾ ਨਹੀਂ ਤੇਰਾ ਗੁੱਚੀ ਵਾਲਾ ਬੈਗ ਵੇਲੋ ਆ ਓਡੀ ਛੋਟੀ ਸਾਡੇ ਪਿੰਡ ਵਿੱਚ ਰੁਲਦੀ ਸ਼ੌਕ ਨਾਲ ਬਿੱਲੋ ਅਸੀਂ ਰੱਖਿਆ ਏ ਜਾਮਾ ਚੰਡੀਗੜ੍ਹ ਵਿੱਚ ਮਾਰੇ ਗੇੜੀ ਯਾਰ ਤੇਰਾ ਜਿਵੇਂ ਇੰਡੀਆ ਦੇ ਵਿੱਚ ਘੁੰਮਦਾ ਈ ਓਬਾਮਾ ਮਾਮਾ ਹਰ ਕੋਈ ਜਾਣਦਾ ਵੇ ਸਾਨੂੰ ਲੋੜ ਨਹੀਂ ਗੰਨ ਦੀ ਘੁੰਮੀਦਾ ਨਹੀਂ ਹੱਥਾ ਜੱਟਾ ਦਾ ਮੁੰਡਾ ਵੇਖੂ ਕਰਦਾ ਏ ਚਿਲ ਬਟ ਕੁੜੀਆਂ ਨੇ ਕਹਿੰਦੀ ਮੁੰਡਾ ਬੜਾ ਤੱਤ ਸਾਡੀ ਇੱਕ ਗੱਲ ਮਾੜੀ ਜਿੱਥੇ ਅੜ ਜੇ ਗਰਾਰੀ ਜਿੰਦ ਵਿੱਚ ਕੇ ਵੀ ਬੋਲ ਨੂੰ ਪੁਗਾਈਦਾ ਬਾਬਾ ਜਿੱਥੇ ਵੀ ਉਹ ਰੱਖੇ ਖੁਸ਼ ਰਹੀਏ ਖੇੜੇ ਮੱਥੇ ਕਿਸੇ ਦਾ ਵੀ ਹੱਕ ਨਹੀਂ ਉਖਾਈਦਾ ਨਵੀ ਫਿਰੋਜ਼ਪੁਰ ਵਾਲਾ ਉਂਝ ਬੋਲਦਾ ਨਾ ਬਾਲਾ ਗੱਲ ਕਰਦਾ ਏ ਹੁੰਦੀ ਜੋ ਵੀ ਜੈਜ ਨਹੀਂ ਆਦਤ ਦੱਸਾਂ ਤੈਨੂੰ ਸੋਹਣੀਏ ਨਹੀਂ ਫੈਸ਼ਨੇ ਕੀ ਹੁੰਦਾ ਤੇਰੇ ਯਾਰ ਤਾਂ ਤਾਂ ਵੱਖਰਾ ਉਹ ਵੱਖਰਾ ਸਵੈਗ ਨਹੀਂ ਉਹ ਵੱਖਰਾ ਸਵੈਗ ਨਹੀਂ ਉਹ ਵੱਖਰਾ ਸਵੈਗ ਕਾਲਾ ਪਜਾਮਾ ਸਾਡੇ 300 ਅਮਾ ਸਰਦਾਰੀ ਵਾਲਾ ਚੁੱਕਿਆ ਫਲੈਗ ਨੀ ਉਹ ਚੁੱਕੀ ਯਾਰਾਂ ਐ ਕੈਮ ਸਾਰੇ ਕੱਢ ਇਹ ਵਹਿਮ ਪੰਗਾ ਲੈਂਦਾ ਨਾ ਹੈ ਅੱਜ ਮੈਨੇਜਰ ਨੀ ਉਹ ਵੱਖਰਾ ਸਵੈਗ ਨੀ ਉਹ ਵੱਖਰਾ ਸਵੈਗ ਨੀ ਉਹ ਵੱਖਰਾ ਸਵੈਗ ਨੀ ਉਹ ਵੱਖਰਾ ਸਵੈਗ ਨੀ